ਸ਼ਲੋਕ ਰੋਸਨਾ ਸਾਹੂ ਰੋਸਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਭਾਈ ਕਿਸੇ ਨਾਲ ਰੋਸ ਕਰਨ ਦੀ ਕੋਈ ਲੋੜ ਨਹੀਂ ਕੋਈ ਖੂਜ ਦੇ ਗਏ ਖਾਤੇ ਜਿਹੜੇ ਦੇ ਗਏ ਆਪਾਂ ਨੇ ਕੀ ਲੈਣਾ ਤੁਸੀਂ ਆਪਣਾ ਆਪ ਵਿਚਾਰ ਕਰੋ ਰੋਸਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਰੋਸਨਾ ਕਾਹੂ ਸੰਗ ਕਰੋ ਕਿਸੇ ਨਾਲ ਕੋਈ ਗੁੱਸੇ ਵਾਲੀ ਗੱਲ ਨਾ ਕਰੋ ਆਪਣਾ ਆਪ ਵਿਚਾਰੋ ਆਪਣਾ ਆਪ ਵਿਚਾਰੋ ਆਪਣਾ ਆਪ ਵਿਚਾਰੋ ਦਾਣਾ ਮੈਂ ਹੋਇਆ ਹੋਇਆ ਇੱਕ ਕਿਵੇਂ ਹੋਣਾ ਇਹ ਵਿਚਾਰ ਮੇਰੇ ਅੰਦਰੋਂ ਦੁਚਿੱਤੀ ਕਿਵੇਂ ਖਤਮ ਹੋ ਜਿਹੜੇ ਕੰਮ ਆਏ ਹੀ ਕੰਮ ਲੱਗ ਜਾਵਾਂ ਮੈਂ ਆ ਜਿਹੜੇ ਅਵਰ ਕਾਜ ਲੱਗਿਆ ਇਹ ਛੱਡ ਕਿਵੇਂ ਛੱਡਾਂ ਛੱਡਣ ਨੂੰ ਮਨ ਨਹੀਂ ਮੰਨਦਾ ਇਹਨੂੰ ਕਿਵੇਂ ਬਣਾਈਏ ਇਹ ਤੇ ਵਿਚਾਰ ਕਰੋ ਹੋਏ ਨਾ ਲੈਣ ਆਇਆ ਸੀ ਲਾਹ ਕਿਉਂ ਨਹੀਂ ਲੈ ਰਿਹਾ ਜਿਹੜੇ ਲੋਕ ਕਰਦੇ ਨੇ ਕਰਨ ਉਹ ਤੁਸੀਂ ਆਪਣੇ ਆਪ ਤੇ ਵਿਚਾਰ ਕਰੋ ਹੋਏ ਨਵਾਣਾ ਜਗ ਰਹੋ ਨਾਨਕ ਨਦਰੀ ਪਾਰ ਹੋਏ ਨਵਾਣਾ ਜਗ ਰਹੋ ਜੇ ਨਵਾਣਾ ਹੋ ਕੇ ਰਹੋਗੇ ਨਾ ਜੇ ਤਾਂ ਕਿਹਾ ਵੀ ਮੈਨੂੰ ਮਾਣ ਚਾਹੀਦਾ ਗੁਰਦਾਰ ਦੀ ਪ੍ਰਧਾਨਗੀ ਚਾਹੀਦੀ ਹੈ ਉਹ ਚਾਹੀਦਾ ਫੇਰ ਤਾਂ ਨਹੀਂ ਕੰਮ ਹੋਣਾ ਜੇ ਤੁਸੀਂ ਸੰਸਾਰ ਦਾ ਮਾਣ ਤੇ ਦੋ ਮੈਨੂੰ ਮਾਣ ਦੀ ਲੋੜ ਨਹੀਂ ਫੇਰ ਆਪਣਾ ਕੰਮ ਕਰ ਲਓ ਸੰਸਾਰ ਦੀ ਵਡਿਆਈ ਤਿਆਗ ਕੇ ਕੰਮ ਹੋ ਜੂਗਾ ਜੇ ਸੰਸਾਰ ਦੀ ਵਡਿਆਈ ਨਹੀਂ ਤਿਆਗਣੀ ਫੈਡੀਆਂ ਕੰਮ ਹੋਏ ਨਿਮਾਣਾ ਜਾਗ ਰਹੋ ਨਾਨਕ ਨਦਰੀ ਬਾਣ ਨੂੰ ਤਿਆਗ ਮਾਣਾ ਹੋ ਕੇ ਜਗ ਜੂ ਮਾਣ ਨੂੰ ਤਿਆਗ ਮਾਣ ਹੋਵੇ ਨਾ ਹੋਵੇ ਮੈਨੂੰ ਲੋੜ ਨਹੀਂ ਮੰਨਦੀ ਸੰਸਾਰੀ ਮਾਣ ਦੀ ਲੋੜ ਨਹੀਂ ਹੈ ਦਰਗਾਹ ਦੇ ਵਿੱਚ ਮਾਣ ਦੀ ਲੋੜ ਸੰਸਾਰ ਮਾਣ ਦਰਗਾਹ ਮਾਣ ਨਹੀਂ ਮੰਨਣਾ ਸਲਾਈਮਾਨ ਮਿਲ ਗਿਆ ਸੰਸਾਰ ਬਾਤ ਚਾਪੇ ਮਿਲ ਗਈ ਇਹਦਾ ਜੁੱਤੀਆਂ ਖਾ ਕੇ ਮੰਨਦਾ ਸੰਸਾਰ ਜਦੋਂ ਭਗਤ ਹੋਏ ਨੇ ਪੁੱਛੇ ਕਿਸੇ ਨੇ ਨਹੀਂ ਬਾਅਦ ਚ ਬੱਥੇ ਟੇਕੀ ਜਾਂਦੇ ਜਾ ਕੇ ਲੱਗ ਰਹੀ ਜਾਂਦੇ ਜਿਨ੍ਹਾਂ ਨੂੰ ਜੱਜ ਮਾਰ ਕਹਿੰਦੇ ਤੇ ਜਲਾਹੇ ਕਹਿੰਦੇ ਤੇ ਹੋਰ ਕਹਿੰਦੇ ਤੇ ਨੀਚ ਕਹਿੰਦੇ ਤੇ ਹੁਣ ਹੁਣ ਕਹਿੰਦੇ ਨੇ ਉਹ ਤਾਂ ਜੀ ਮਹਾਨ ਭਗਤ ਤੇ ਮਹਾਨ ਸੰਤ ਤੇ ਹੁਣ ਮਹਾਨ ਸੰਤ ਕਹਿਣ ਲੱਗ ਇਹਨਾਂ ਦਾ ਕੀ ਹੈ ਸੰਸਾਰ ਦੀ ਗੱਲ ਦਾ ਧਿਆਨ ਕਰੀ ਜਾਂਦਾ ਇਹਦਾ ਜਿਹਨੇ ਖਰਾਬ ਲੜਦੇ ਹੁੰਦੇ ਨੇ ਜੇ ਉਹ ਜਿੱਤ ਜੀ ਉਹਨੂੰ ਮੱਥਾ ਟੇਕ ਦਿੰਦੇ ਨੇ ਉਹਦੀ ਲਾਲਾ ਜੱਟਣ ਲੱਗ ਜਾਂਦੇ ਨੇ ਰਾਜੇ ਦੇ ਰਾਜਾ ਦੇ ਖਰਾਬ ਲੜਦੇ ਨੇ ਜਾਂ ਹਾਰ ਜਾਂਦੇ ਨੇ ਉਹਨੂੰ ਫਿਰ ਦੇ ਦਿੰਦੇ ਨੇ ਇਹ ਸੰਸਾਰ ਦੀ ਪਰਵਾਹ ਨਹੀਂ ਕਰੀਦੀ ਇਹ ਕੀ ਹੈ ਇਹਦਾ ਛਿੱਤਰ ਦਾ ਸੰਸਾਰ ਇਦਾਂ ਦਾ ਜਿਹਦੀ ਲਾਠੀ ਉਹਦੀ ਮੈਸ ਹੈ ਜਿਹਦਾ ਛੇਤਰ ਤਕੜਾ ਉਹਦੇ ਗੁਣ ਗਾਉਂਦਾ ਸੰਸਾਰ ਔਰ ਛੇਤਰ ਪਰਮੇਸ਼ਰ ਦਾ ਹੀ ਤਕੜਾ ਗੁਣ ਉਹਦੇ ਫਿਰ ਨਹੀਂ ਹੋਣਾ ਜਿਹਨੂੰ ਇਹ ਪਤਾ ਵੀ ਪਰਮੇਸ਼ਰ ਦਾ ਛਿੱਤਰ ਤਕੜਾ ਉਹਦੇ ਗੁਣ ਗਾਉਂਦਾ ਉਹਦਾ ਛਿੱਤਰ ਦੀਨ ਹੈ ਉਹਦਾ ਹੁਕਮ ਦੀਨ ਹੈ ਜਿਹਨੂੰ ਸੰਸਾਰ ਦਾ ਹੁਕਮ ਨਹੀਂ ਦਾ ਜਿਹੜਾ ਇਹਨਾਂ ਬਾਹਲੀਆਂ ਅੱਖਾਂ ਤੇ ਦੇਖਦਾ ਨਾ ਉਹ ਬੋਲਾ ਉਹ ਸੰਸਾਰ ਦੀ ਪਰਵਾਹ ਕਰਦਾ ਭਗਤ ਸੰਸਾਰ ਦੀ ਪਰਵਾਹ ਨਹੀਂ ਕਰਦੇ ਸੰਸਾਰ ਦੇ ਹਾਕਮਾਂ ਦੀ ਪਰਵਾਹ ਨਹੀਂ ਕਰਦੇ ਸੰਸਾਰ ਦੇ ਰਾਜਿਆਂ ਦੀ ਪਰਵਾਹ ਨਹੀਂ ਕਰਦੇ ਉਹ ਜਿਹੜਾ ਹਰ ਹੈ ਰਾਜਾ ਉਹਦੀ ਪਰਵਾਹ ਕਰਦਾ ਜਿਹਦਾ ਹੁਕਮ ਸਾਰਿਆਂ ਦੇ ਚੱਲਦਾ ਉਹਦੀ ਪਰਵਾਹ ਕਰਦਾ ਉਸ ਇਹਨਾਂ ਹੀ ਫਰਕ ਹੈ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਇਹਨਾਂ ਦੋਹਾਂ ਦਾ ਕਦੇ ਜੋੜ ਨਾ ਆਇਆ ਨਾ ਕਦੇ ਆਉਣਾ ਇਹਨਾਂ ਨੇ ਜੋੜਾ ਇਹਨਾਂ ਨਾਲ ਜੋੜ ਕੇ ਮੈਂ ਆਜੂਗਾ ਇਹ ਹੁਣ ਜੋੜ ਲਿਆਉਂਦੇ ਨੇ ਸਾਡੇ ਸਿੱਖ ਬੜਾ ਕੁਝ ਜੋੜ ਨਹੀਂ ਆਉਣਾ ਹੈ ਜੋ ਲਾਲਣ ਚਾਹੇ ਚਾਹ ਨਰਾਲੀ ਹੈ ਇਹ ਕਿਵੇਂ ਜੋੜ ਆ ਜੂਗਾ ਇਹ ਹੁਣ ਰਾਜ ਲਿਆ ਕੇ ਨਾ ਸਾਡੇ ਰਾਜ ਹੈ ਜੀ ਕਨਸੈਪਟ ਹੈ ਪਲਟ ਸਭ ਬਕਵਾਸ ਕਰਦੇ ਨੇ ਸਭ ਕਪਟੀ ਨੇ ਕਪਟੀ ਗੁਰਬਾਣੀ ਦੇ ਸਾਬਤ ਕਰਕੇ ਦਿਖਾਉਣ ਕਹਿੰਦੇ ਰਹੇ ਨੇ ਬਹੁਤ ਦੇਰ ਤੇ ਪਰ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸੀ ਜਵਾਹਰ ਲਾਲ ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਸੀ ਉਹ ਚੁੱਪ ਸੀ ਵੀ ਇਹਨਾਂ ਨੂੰ ਬਦਨਾਮ ਹੋ ਰਹਿਣ ਦੋ ਸੰਗਤ ਵਿੱਚ ਬੰਦੇ ਮਰਵਾਉਣਗੇ ਹੋਰ ਕੀ ਕਰਨ ਬੰਦੇ ਤਾਂ ਮਰਦੇ ਹੀ ਹੁੰਦੇ ਨੇ ਜੇ ਰਾਜ ਨੂੰ ਪਊਗਾ ਹੋਰ ਜੇ ਲਾਉਣਗੇ ਬੰਦੇ ਮਰਵਾਉਣਗੇ ਫਿਰ ਕੀ ਕਰਨਗੇ ਲੋਕਾਂ ਦਾ ਤੇ ਲੋਕਾਂ ਦਾ ਕੀ ਸਲੂਕ ਕਰਨਗੇ ਉਹ ਲੋਕ ਵੀ ਦੇਖ ਲੈਣਗੇ ਇਹਨਾਂ ਨੂੰ ਜਿਹੜੇ ਬਹੁਤੇ ਦਰਦ ਬਣਦੇ ਨੇ ਧਰਮ ਯੁੱਧ ਛੇੜ ਕੇ ਬਾਜ ਕੀ ਕੀਤਾ ਬੰਦੇ ਬਰਬਾ ਕੇ ਮੁੰਡੇ ਬਰਬਾ ਕੇ ਕੁਰਸੀ ਰੱਖ ਲਈ ਉਹਨਾਂ ਦੇ ਸਿਰਾਂ ਤੇ ਉਹਨਾਂ ਨੇ ਵੀ ਦੇਖ ਲਿਆ ਸਵਾਲ ਇਸ ਕਰਕੇ ਇਹਨਾਂ ਦਾ ਜਨਾ ਜਰ ਪਬਲਿਕ ਨੂੰ ਨਾ ਪਤਾ ਲੱਗ ਜਵੇ ਨਾ ਵੀ ਇਹ ਕਹੇ ਜਾਂਦੇ ਝੂੜ ਜਨਾ ਜਰ ਆਪਣੇ ਆਪ ਨੰਗਾ ਨਾ ਹੋ ਜਵੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਸਮੇਂ ਨਾਲ ਹੋਣਾ ਸੀ ਸਿਆਣੇ ਬੰਦੇ ਚੁੱਪ ਕਰ ਜਾਂਦੇ ਨੇ ਸਿਆਣੇ ਤਾਂ ਉਹੀ ਜਿਹੜਾ ਚੁੱਪ ਕਰ ਜੂਵੇ ਹੁਕਮ ਨੂੰ ਦੇਖਿਆ ਵੀ ਇਹ ਪਾਣਾ ਹੈ ਸਮਾਂ ਆਊਗਾ ਸਮੇਂ ਨਾਲ ਵੀ ਜਿਹੜਾ ਹੋਖੜੀਆਂ ਹੋ ਜਾਣੀਆਂ ਹੁਣ ਦਰਖਤ ਸੁੱਕ ਗਿਆ ਸਿਉਂਕ ਪਈ ਹੋਈ ਹੈ ਕੋਈ ਟਾਣੇ ਬਿਮਾਰ ਨੇ ਕੁਛ ਨਹੀਂ ਇਹਦਾ ਰਾਜ ਦਰਖਤ ਹੈ ਸੁੱਕੂਗਾ ਫਿਰ ਰਾਜ ਦੇ ਕਨਸੈਪਟ ਦਾ ਕੋਈ ਇਹਨਾਂ ਕੋ ਕੋਈ ਬਚਾਏ ਨਹੀਂ ਹੈ ਸਿੱਖੀ ਨੂੰ ਛੱਡ ਕੇ ਰਾਜ ਲੈ ਸਿੱਖੀ ਔਰ ਰਾਜ ਦੋ ਚੀਜ਼ਾਂ ਦਾ ਕੋਈ ਮੇਲ ਨਹੀਂ ਸਿੱਖੀ ਨੂੰ ਛੱਡ ਕੇ ਲੈ ਜੀ ਜਿਹਨਾਂ ਲੈਣਾ ਰਾਜ ਤਾਨੂੰ ਛੋੜ ਤਨ ਕੋਈ ਖਾਏ ਇਹ ਖੋਰ ਹੈ ਪਰਵਾਣ ਦੀ ਪੰਕਤੀ ਜਿਹਨੇ ਤਨ ਖਾਣਾ ਧਰਮ ਛੱਡ ਦੇਵੇ ਜਿਹਨੇ ਮਾਇਆ ਖਾਣੀ ਹੈ ਗੋਲਕ ਖਾਣੀ ਹੈ ਧਰਮ ਛੱਡ ਕੇ ਖਾਊਗਾ ਹੈ ਧਰਮ ਛੋੜ ਤਨ ਕੋਈ ਖਾਏ ਕੋਈ ਖਾ ਲਵੇ ਤਨ ਉਹ ਅਸੀਂ ਇਹੀ ਕਹਿੰਦੇ ਵੀ ਗੋਲਕ ਖਾਣ ਧਰਮ ਨੂੰ ਛੱਡ ਕੇ ਹੀ ਖਾਣਗੇ ਨਾ ਧਰਮ ਛੱਡਿਆ ਲੋਕਾਂ ਨੂੰ ਸਭ ਨੂੰ ਸਮਝ ਆ ਜੂਗੀ ਹੌਲੀ ਹੌਲੀ ਆ ਜੂਗੀ ਛੇਤੀ ਨਾ ਕਰੋ ਚੁੱਪ ਕਰ ਰਹੋ ਤੁਸੀਂ ਕਹੋ ਨਾ ਕੁਛ ਨਾ ਕਹਿਣ ਦੀ ਲੋੜ ਨਹੀਂ ਹੈ ਕਿਤੇ ਹਟ ਨਾ ਜਾਣ ਖਾਣ ਦੇ ਫਿਰ ਬਹੁਤ ਦੇਰ ਨੂੰ ਗਏ ਜਿਹੜਾ ਦੋਈ ਅਤੀ ਜ਼ਹਿਰ ਖਾਂਦਾ ਹੋਵੇ ਉਹਨੂੰ ਖਾ ਲੈਣ ਦੇਵੇ ਛੇਤੀ ਮਰੂਗਾ ਛੇਤੀ ਮਰਨ ਦਾ ਤਰੀਕਾ ਇਹ ਹੈ ਵੀ ਛੇਤੀ ਜ਼ਿਆਦਾ ਖਾ ਲੈ ਇਹਨਾਂ ਨੇ ਕਹਿੰਦੇ ਲੋਕ ਪਾਗਲ ਨੇ ਦੋਈ ਅਤੀ ਖਾਣ ਲੱਗੇ ਇਹਨਾਂ ਨੂੰ ਕਿਹੜਾ ਪਤਾ ਵੀ ਲੋਕਾਂ ਨੂੰ ਅਕਲ ਹੈ ਚਾਹੇ ਰਮਦਾਂ ਦੇ ਵਿੱਚ ਅਸੀਂ ਹੋਏ ਮੰਨਦਾ ਲੋਕ ਤਾਂ ਪਾਗਲ ਨੇ ਆ ਪਾਗਲੇ ਰਹਿਣਗੇ ਉਧਰੇ ਬੈਠੇ ਨੇ ਅਕਲ ਜਵਾਬ ਨਹੀਂ ਆਉਣਾ ਕੋਈ ਪੰਡਤ ਕੋ ਕੀ ਜਵਾਬ ਸੀ ਹੁਣ ਤੱਕ ਪੰਡਤ ਨਹੀਂ ਬੋਲਿਆ ਗੁਰਬਾਣੀ ਦੇ ਖਿਲਾਫ ਇਹ ਸਾਰੇ ਵਿਦਵਾਨ ਇਹ ਪੰਡਤ ਨੇ ਕਿਸੇ ਨੇ ਨਹੀਂ ਬੋਲ ਸਕਦਾ ਗੁਰਬਾਣੀ ਦੇ ਜਦ ਗੁਰਬਾਣੀ ਦੇ ਅਰਥ ਪ੍ਰਗਟ ਹੋਣੇ ਇਹਨਾਂ ਕੋਲ ਕੁਝ ਨਹੀਂ ਕਹਿਣ ਨੂੰ ਝੂਠੇ ਨੇ ਝੂਠਾ ਕੀ ਕਹੂਗਾ ਚੁੱਪ ਕਰੂਗਾ ਹੋਰ ਕੀ ਕਹੂਗਾ ਝੂਠ ਚੁੱਪ ਕਰਨ ਤੇ ਸਵਾ ਝੂਠ ਕੋਈ ਇਲਾਜ ਨਹੀਂ ਹੂੰ